ਜਿਸ ਵੇਲੇ ਉਹ ਪੀ ਗਿਆ ਤਾਂ ਭਾਈ ਲਾਲੋ ਕੰਮਿਆ ਕਹਿੰਦਾ ਵੀ ਇਹ ਤਾਂ ਸੱਚੀ ਬੁਰੀ ਬਲਾ ਚੱਲ ਤੈਨੂੰ ਸਾਗਰਾਂ ਦੇ ਕੋਲ ਉੱਥੇ ਮੈਂ ਤੈਨੂੰ ਕਿੱਥੋਂ ਬੰਦਿਆਂ ਦਾ ਖੂਨ ਤੈਨੂੰ ਕਿੱਥੋਂ ਪਲਾਵਾਂਗਾ ਚੱਲ ਤੈਨੂੰ ਉੱਥੇ ਹੀ ਮੈਂ ਛੱਡ ਕੇ ਆਵਾਂ ਉਹ ਫਿਰ ਦਰਿਆ ਕਹਿੰਦਾ ਵੀ ਮੈਨੂੰ ਉੱਥੇ ਨਾ ਲਿਜਾਓ ਵੀ ਮੈਨੂੰ ਜੋ ਹੁਕਮ ਕਰੋਗੇ ਉਹ ਮੈਂ ਮੰਨਾਂਗਾ ਤੇ ਔਰ ਉਦੋਂ ਤੋਂ ਇਹ ਕਥਾ ਮਸ਼ਹੂਰ ਹੋਈ ਭਾਈ ਜੀ ਨੂੰ ਉਹਨੂੰ ਕਹਿਣ ਲੱਗਾ ਕਿ ਜਿੱਥੇ ਤੁਹਾਡੀ ਕਥਾ ਕੋਈ ਕਰੇਗਾ ਉੱਥੇ ਮੈਂ ਉਹਨੂੰ ਛੱਡ ਜਾਗਾ ਸਰਦਾਨਾ ਜੇ ਸੁਣੇਗਾ ਤੇ ਸਵਾ ਸੇਰ ਆਟੇ ਦਾ ਰੋਟ ਬਣਾ ਕੇ ਤੇ ਉਹ ਬੱਚਿਆਂ ਨੂੰ ਮਿੱਠਾ ਵਿੱਚ ਪਾ ਕੇ ਤੋਂ ਬੱਚਿਆਂ ਨੂੰ ਵੰਡੇਗਾ ਤੇ ਸਾਰਾ ਦਿਨ ਇਹ ਜਪਦਾ ਰਹੇਗਾ ਧੰਨ ਸਤਿਗੁਰੂ ਅਮਰਦਾਸ ਤੇ ਧੰਨ ਭਾਈ ਲਾਲੋ ਧੰਨ ਸਤਿਗੁਰੂ ਅਮਰਦਾਸ ਧੰਨ ਭਾਈ ਲਾਲੋ ਸਾਰਾ ਦਿਨ ਕਰੇ ਇਹ ਸਿੱਖਾਂ ਦੀ ਤੇ ਗੱਲ ਇੱਕ ਪਾਸੇ ਸਾਡਾ ਪਿੰਡ ਲੋਹਾਰ ਪ੍ਰਤਾਪਰਾ ਕਹਿੰਦੇ ਉਹ ਲੋਹਾਰਾਂ ਜਿਹੜੀਆਂ ਸਾਰੀਆਂ ਸਿੱਖਾਂ ਦੀਆਂ ਤੇ ਪ੍ਰਤਾਪਰਾ ਸਾਰਾ ਮੁਸਲਮਾਨਾਂ ਦਾ ਉਹ ਮੁਸਲਮਾਨਾਂ ਨੂੰ ਬੁਖਾਰ ਚੜ ਜਾਣਾ ਉਹ ਸਾਡੇ ਪਿਤਾ ਜੀ ਦੇ ਪਾਸੋਂ ਉਹ ਭਜਨੀਕ ਸੀ ਪਰ ਉਹ ਲਿਖੀ ਹੋਈ ਬਾਰਤਾ ਨਹੀਂ ਸੀ ਪੜ੍ਹਦੇ ਉਹਨਾਂ ਦੇ ਕੰਠ ਹੀ ਹੁੰਦੀ ਸੀ ਉਹਨਾਂ ਨਾਲ ਭਜਨ ਕਰੀ ਜਾਣਾ ਨਾਏ ਉਹਨਾਂ ਨੇ ਜਿੰਨੀ ਕੁ ਉਹਨਾਂ ਨੂੰ ਸਿੱਧੀ ਪਦਰੀ ਪਰ ਉਹ ਰਸਨਾ ਰਸਾਈ ਹੋਈ ਸੀ ਪ੍ਰਭ ਜੀ ਬਸੈ ਸਾਧ ਕੀ ਰਚਨਾ ਤੇ ਉਹ ਇਦਾਂ ਕਹਿ ਦੇਣਾ ਤੇ ਉਹ ਨਾ ਕਹੇਗਾ ਉਹਨਾਂ ਦਾ ਤਾਪ ਉਤਰ ਜਾਣਾ ਉਹ ਮੁਸਲਮਾਨਾਂ ਦੇ ਤਾਪ ਦੇ ਰਹਾ ਤੋ ਇਹ ਗੁਰੂ ਘਰ 'ਚ ਇਹ ਬਰਕਤਾਂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੂੰ ਉਹ ਫਿਰ ਉਹ ਇਸ ਇਥੋਂ ਸਾਨੂੰ ਸਬਕ ਮਿਲਦਾ ਮਹਾਰਾਜ ਕਹਿੰਦੇ ਭ੍ਰਮ ਭੂਲੇ ਅਗਿਆਨੀ ਕਹੀਏ ਭ੍ਰਮ ਭ੍ਰਮ ਫੂਲ ਤੋੜਾਵੇ ਅਗਿਆਨੀ ਪੁਰਸ਼ ਫੁੱਲ ਤੋੜ ਤੋੜ ਕੇ ਨਿਰਜੀਵ ਪੂਜੇ ਮੜਾ ਸਰੇਵੇ ਤੇ ਸਭ ਬਿਰਥੀ ਕਾਲ ਗਵਾਵੇ ਤੇ ਸਤਗੁਰ ਦੇਓ ਪ੍ਰਤੱਖ ਹਰ ਮੂਰਤ ਜੋ ਅੰਮ੍ਰਿਤ ਬਚਨ ਸੁਣਾਵੇ ਬ੍ਰਹਮ ਬਿੰਦੇ ਸੋ ਸਤਗੁਰ ਕਹੀਏ ਜੋ ਹਰ ਹਰ ਉਪਦੇਸ਼ ਸੁਣਾਵੇ ਕਹਿੰਦੇ ਤਿਸ ਗੁਰ ਕੋ ਛਾਦਨ ਭੋਜਨ ਪਾਠ ਪਟੰਬਰ ਬਹੁ ਵਿਦ ਕਰ ਮੁਤ ਤਿਸ ਪੁੰਨ ਕੀ ਫਿਰ ਤੋਟ ਨਾ ਆਵੇ ਉਹ ਸਤਗੁਰੂ ਅਮਰਦਾਸ ਜੀ ਦਾ ਅੱਜ ਗੁਰਪੁਰਬ ਜਿਹੜਾ ਕਿ ਅਸੀਂ ਕਿਸੇ ਵੀ ਸਮਾਗਮ ਤੇ ਚਾਹੇ ਖੁਸ਼ੀ ਦਾ ਹੋਵੇ ਵਿਆਹ ਹੋਵੇ ਲੜਕਾ ਜੰਮੇ ਦਾ ਹੋਵੇ ਜਾਂ ਆਸਾ ਦੀ ਵਾਰ ਲਾਈਏ ਤੇ ਆਨੰਦ ਕਹਿਣਾ ਆਨੰਦ ਦਾ ਪਾਠ ਕਰੋ ਆਖੋ ਧੰਨ ਗੁਰੂ ਅਮਰਦਾਸ ਇਹ ਕੌਣ ਉਚਾਰਨ ਵਾਲਾ ਇਹ ਗੁਰੂ ਅਮਰਦਾਸ RAM ਕਲੀ ਮਹੱਲਾ ਤੀਜਾ ਆਨੰਦ ਕੋ ਓੰਕਾਰ ਸਤਿਗੁਰ ਪ੍ਰਸਾਦ ਕਿੰਨੇ ਉਹਦੇ ਵਿੱਚ ਸਾਧਗੁਰਾਂ ਨੇ ਉਪਦੇ ਉਹਨਾਂ ਆਪਣੇ ਕੱਲੇ ਕੱਲੇ ਅੰਗ ਨੂੰ ਕਹਿ ਕਹਿ ਕੇ ਸਾਧਗੁਰ ਕਹਿੰਦੇ ਹੈ ਸਰਵਣੋ ਮੇਰਿਓ ਉਹ ਸਾਚੇ ਸੁਣਨੇ ਨੂੰ ਪਠਾਏ ਸਾਚੇ ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜੇ ਸੁਣੀ ਮਨ ਤਨ ਹਰਿਆ ਹੋਇਆ ਰਸਨਾ ਰਸ ਮਾਣੀ ਉਹ ਸੱਚ ਅਲਖ ਬਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਉਹ ਸਾਚੇ ਸੁਣਨੇ ਨੂੰ ਪਠਾਏ ਪਾਤਸ਼ਾਹ ਕਹਿੰਦੇ ਇਹ ਸਰੀਰਾ ਮੇਰਿਆ ਉਹ ਇਸ ਜਗ ਮੈਂ ਆ ਕੇ ਕਿਆ ਤੁਧ ਕਰਮ ਕਮਾਇਆ ਕੀ ਕੰਮ ਕੀਤਾ ਅਸੀਂ ਵੀ ਕਦੀ ਪੁੱਛਿਆ ਆਪਣੇ ਆਪ ਨੂੰ ਪੇ ਕਿੰਨੀ ਵਾਰੀ ਝੂਠ ਬੋਲਿਆ ਕਿੰਨੀ ਵਾਰੀ ਧੋਖਾ ਕਿਸੇ ਨੂੰ ਦਿੱਤਾ ਕਿੰਨੀ ਵਾਰੀ ਕਿਸੇ ਦਾ ਬਗਾਨਾ ਹੱਕ ਅਸੀਂ ਦਵਾਇਆ ਔਰ ਕਹਿੰਦੇ ਜਬ ਆਣੇ ਬਲਵੰਸ਼ ਤਬ ਜਾਣੇ ਜਗ ਜਿੱਤਿਆ ਜਿਸ ਵੇਲੇ ਬਾਲਸ਼ਾਲ ਕਰਕੇ ਜਿੱਤ ਕੇ ਆ ਜਾਂਦਾ ਨਾ ਕਿਸੇ ਨੂੰ ਮੈਂ ਕਹਿੰਦਾ ਅੱਖੀਂ ਘਟਾ ਪਾਇਆ ਉਹਦੇ ਇਹ ਨਹੀਂ ਪਤਾ ਵੀ ਕਿੰਨਿਆਂ ਜਨਮਾਂ ਵਾਸਤੇ ਤੂੰ ਕਰਜ਼ਾਈ ਹੋ ਕੇ ਆ ਗਿਆ ਇਹ ਦੇਣਾ ਪੈਣਾ ਉਹ ਅਕਾਲ ਪੁਰਖ ਜਿਹੜਾ ਸੱਚੀ ਸਰਕਾਰ ਹੈ ਉਥੇ ਨਾ ਕੋਈ ਮੁਕਰ ਸਕਦਾ ਉਹ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਤਹਨ ਹਨ ਇਹ ਆਨੰਦ ਪੜੋ ਆਨੰਦ ਅੰਮ੍ਰਿਤ ਦੇ ਵਿੱਚ ਬਾਣੀ ਆਨੰਦ ਦੀ ਪੜੀ ਜਾਂਦੀ ਹੈ ਪਾਤਸ਼ਾਹ ਕਹਿੰਦੇ ਇਹ ਕਹਿੰਦੇ ਨੇਤਰੋ ਮੇਰਿਓ ਹਰ ਤੁਮ ਮੈਂ ਜੋ ਧਰੀ ਹਰ ਵੇ ਨਵਰ ਨਾ ਦੇਖੋ ਕੋਈ ਨਦਨੀ ਹਰ ਨਿਹਾਲਿਆ ਇਹ ਵਿਸ ਸੰਸਾਰ ਤੁਮ ਇਹ ਦੇਖਦੇ ਇਹ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਜਾਂ ਵੇਖਾਂ ਹਰ ਇੱਕ ਹਰ ਵੇ ਨਾਮ ਨਾ ਕੋਈ ਕਹੇ ਨਾਨਕੇ ਨੇਤਰਮ ਸਤਗੁਰ ਮਿਲੇ ਦਿਵ ਦੇਤੀ ਹੋਈ ਸੋ ਮੇਰੀਓ ਬੀਬੀਓ ਭੈਣੋ ਤੁਸੀਂ ਮੇਰੀਓ ਬਚਿਓ ਤੁਸੀਂ ਇਹ ਪਰਣ ਕਰੋ ਕਿ ਅੱਜ ਗੁਰੂ ਅਮਰਦਾਸ ਦਾ ਤੁਸੀਂ ਗੁਰਪੁਰ ਮਨਾਉਂਦੇ ਤੁਸੀਂ ਇੱਕ ਤੁਕ ਯਾਦ ਕਰੋਗੀਆਂ ਇੱਕ ਤੁਕ ਭਾਵਾਂ ਤੁਹਾਤੋਂ ਮੈਂ ਹਫਤੇ ਦੇ ਵਿੱਚ ਉਹ ਸਰਲ ਹੋਵੇ ਇੱਕ ਤੁਕ ਤੁਸੀਂ ਲੈ ਕੇ ਉਹਨੂੰ ਰਟੋਗੇ ਉਹ ਤੁਹਾਡੇ ਖਜ਼ਾਨੇ 'ਚ ਪੈ ਜੂ ਫੇਰ ਦੂਸਰੀ ਤੋਂ ਫੇਰ ਲਵੋਗੇ ਉਹ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਉਥੋਂ ਰੰਗੂਨ ਤੋਂ ਸਾਨੂੰ ਮੁੜ ਮੁੜ ਕੇ ਉਹ ਨਾ ਕੀ ਹੁਕਮਨਾਮਿਆਂ 'ਚ ਕਹਿੰਦੇ ਹਨ ਬਾਣੀ ਕੰਠ ਕਰੋ ਫਿਰ ਇਦਾਂ ਵੀ ਪੁੱਛਿਆ ਗੁਰੂ ਹਰੀ ਸਿੰਘ ਜੀ ਨੂੰ ਮੈਂ ਕਹਿੰਦੇ ਤਗੀਦ ਕਰ ਕਰ ਭੇਜੀ ਤੁਸੀਂ ਕਿਸੇ ਚਿੱਠੀ 'ਚ ਲਿਖਿਆ ਨਹੀਂ ਕਿ ਕਿਹੜੇ ਸਿੱਖ ਨੇ ਕਿੰਨੀ ਬਾਣੀ ਕੰਠ ਕੀਤੀ ਹੈ ਕਿੰਨੀਆਂ ਖੁਸ਼ੀਆਂ ਮਿਲਣੀਆਂ ਜਿਹਨੇ ਬਾਣੀ ਕੰਠ ਕਰਕੇ ਸਤਿਗੁਰਾਂ ਦੇ ਹੁਕਮ ਨਾਲ ਪੜ੍ਹਨੀ ਹੈ ਤੋਂ ਅਸੀਂ ਮੈਂ ਇਸ ਸ਼ਬਦ ਦੀਆਂ ਤੁਕਾਂ ਪੜ੍ਹ ਕੇ ਫੇ ਖੇਮਾ ਮੰਗਾਂਗੇ ਇਹ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜਿਹੜਾ ਉਹ ਨਥਾਵਿਆਂ ਦੇ ਥਾਮ ਹਨ ਜਿਨ੍ਹਾਂ ਨੂੰ ਕੋਈ ਨਹੀਂ ਔਰ ਲੰਗਰ ਦੀ ਪ੍ਰਥਾ ਗੁਰੂ ਅਮਰਦਾਸ ਜੀ ਨੇ ਚਲਾਈ ਫਿਰ ਉਹਨਾਂ ਨੇ ਉਸ ਵੇਲੇ ਮੰਜੀਆਂ ਬਹਾਈਆਂ ਸਿੱਖਾਂ ਨੂੰ ਭੇਜਿਆ ਕਈ ਪਾਸੇ ਪ੍ਰਾਂਤਾਂ ਦੇ ਵਿੱਚ ਭੇਜਿਆ ਪ੍ਰਚਾਰ ਦਾ ਉਹਨਾਂ ਨੇ ਬੜਾ ਦਾਇਰਾ ਵਿਸ਼ਾਲ ਕੀਤਾ ਪਾਤਸ਼ਾਹਾਂ ਦੇ ਵਿੱਚੋਂ ਗੁਰੂ ਅਮਰਦਾਸ ਦੀ ਉਮਰ ਦਸਾਂ ਪਾਤਸ਼ਾਹਾਂ ਚੋਂ ਜਿਹੜੇ ਗਿਣਦੇ ਹਨ ਉਹਨਾਂ ਚੋਂ ਜ਼ਿਆਦਾ ਫਿਰ ਗੁਰੂ ਗੋਬਿੰਦ ਸਿੰਘ ਜੀ ਦੀ ਜ਼ਿਆਦਾ 144 ਸਾਲ ਦੀ ਹੋਈ ਤੇ ਗੁਰੂ ਅਮਰਦਾਸ ਜੀ 100 6 ਸਾਲ ਦੀ ਉਮਰ ਉਹਨਾਂ ਨੇ ਸ੍ਰਿਸ਼ਟੀ ਤੇ ਰਹੇ ਔਰ ਉਹਨਾਂ ਨੇ ਇਹ ਸਾਰਾ ਕੁਝ ਦੁਨੀਆ ਤੇ ਕਰਕੇ ਜਿੰਨੀ ਕੋ ਉਹਨਾਂ ਨੇ ਬਾਣੀ ਉਚਾਰਨੀ ਸੀ ਇਸ ਤਰ੍ਹਾਂ ਲਿਖਿਆ ਉਹਨਾਂ ਦਾ ਇਤਿਹਾਸ ਜਦ ਫੇਰ ਕਿਤੇ ਮੌਕਾ ਮਿਲੇ ਤਾਂ ਮੈਂ ਅਰਜ਼ ਕਰਾਂਗਾ ਸੂਰਜ ਪ੍ਰਕਾਸ਼ ਦੇ ਵਿੱਚ ਉਹ ਇਨਾ ਉਹਨਾਂ ਦਾ ਤੇਜ ਪ੍ਰਤਾਪ ਸੀ ਕਿ ਉਹ ਮੂੰਹੋਂ ਬਚਨ ਉਹਨਾਂ ਦਾ ਨਿਕਲ ਜਾਂਦਾ ਸੀ ਜਿਹੜਾ ਲੋਕ ਡਰਦੇ ਸੀ ਕਿਸ ਕਰਕੇ ਕਿ ਕੋਈ ਮੂੰਹ ਇਹਨਾਂ ਦਾ ਬਚਨ ਸਾਡੇ ਖਿਲਾਫ ਨਾ ਨਿਕਲ ਜਾਏ ਤੇ ਉਹਨਾਂ ਨੇ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਭੱਡਾ ਨੇ ਕਿਹਾ ਕਹਿੰਦੇ ਕਹਿੰਦੇ ਰਵ ਸਸ ਕਿਰਨ ਉਧਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ ਪੱਲੇ ਅਮਰ ਦਾਸ ਗੁਣ ਤੇਰੇ ਹਾ ਪੱਲੇ ਅਮਰ ਦਾਸ ਨਾਨਕ ਨਾ ਜਾਤਾ ਤੇ ਮੈਂ ਮੂਰਖ ਕਛ ਦੀ ਜੈ ਪ੍ਰਣ ਵੈ ਨਾਨਕ ਸੁਣ ਮੇਰੇ ਸਾਹਿਬ ਡੁੱਬਦਾ ਪੱਥਰ ਨਹੀਂ ਜਾਏ ਅਮਰ ਦਾਸ ਜੀ ਮੋ ਮਲ ਵਿਵਸ ਕੀਓ ਕਾਮ ਗੈ ਕ੍ਰੇਸ਼ ਪਛਾੜਿਓ ਲੋਭ ਖੰਡ ਪ੍ਰਚੰਡ ਕ੍ਰੋਧ ਖੰਡ ਪ੍ਰਚੰਡ ਲੋਭ ਅਵਮਾਨ ਸੋ ਝਾੜਿਓ ਬਈ ਭੱਲੇ ਦਾਸ ਅਗਣੀ ਹਰ ਮੈਂ ਨਿਰਗੁਣ ਰਾਖ ਨਾਨਕ ਬੇਜਾਰਾ ਓਮ ਬਲਿਹਾਰੀ ਸਤਗੁਰ ਚਰਨਾ ਧਨ ਸੁਭੇਲਾ ਜਿਤ ਦਰਸ਼ਨ ਕਰਨਾ ਜੀ ਕੇ ਦਾਤੇ ਪ੍ਰੀਤਮ ਪ੍ਰਭ ਮੇਰੇ ਮਨ ਜੀਵੇ ਹਰ ਨਾਮ ਚ ਤੇਰੇ ਸੱਚ ਮੰਤ ਗੁਰ ਕੇ ਸ਼ਬਦ ਮੰਤਰ ਮਨ ਮਾਨ ਸਚ ਮੰਤਰ ਤੁਮਾਰਾ ਅੰਮ੍ਰਿਤ ਬਾਣੀ ਤੇਰੀ ਚਾਲ ਸੁਹਾਵੀ ਮਧੁਰਾੜੀ ਬਾਣੀ ਕੋਕਨ ਕੋਕਲਾ ਦਰਨ ਜੁਵਾਨੀ ਦਰਨ ਜੁਵਾਨੀ ਆਪ ਭਾਣੀ ਇਛ ਮਨ ਕੀ ਪੂਰੀ ਐ ਸਾਰੰਗ ਜਿਉ ਪਗ ਧਰੈ ਠਿਮ ਠਿਮ ਆਪ ਆਪ ਸੰਧੂਰੀਐ ਸਰੀ ਰੰਗ ਰਾਤੀ ਫਿਰੈ ਮਾਤੀ ਉਦਕ ਗੰਗਾ ਬਾਣੀ ਬਿਨਵੰਤ ਨਾਨਕ ਜਾਤ ਦਾਸਰ ਕਾ ਤੇਰੀ ਚਾਲ ਸੁਹਾਵੀ ਮਦੁਰਾੜੀ ਬਾਣੀ ਸਚ ਮੰਤਰ ਤੁਮਾਰਾ ਅੰਮ੍ਰਿਤ ਬਾਣੀ ਤੇ ਕੋਕਨ ਕੋਕਲਾ ਤਰ ਲਗਵਾਣੀ ਅੰਮ੍ਰਿਤਾ ਪ੍ਰਿਆ ਬਚਨ ਤੁਹਾਰੇ ਅਤ ਸੁੰਦਰ ਮਨ ਮੋਹਨ ਪਿਆਰ ਸਭ ਹੂ ਮਦ ਨਿਰਾਰੇ ਸੱਚ ਮੰਤਰ ਤੁਮਾਰਾ ਅੰਮ੍ਰਿਤ ਬਾਣੀ ਤੇ ਸੀਤਲ ਪੁਰਖ ਦ੍ਰਿਸ਼ਟ ਸੁਜਾਣੀ ਸੱਚ ਹੁਕਮ ਤੁਮਾਰਾ ਤੇ ਤਖਤ ਨਵਾਸੀ ਆਏ ਨ ਜਾਏ ਮੇਰਾ ਪ੍ਰਭ ਨਾਸੀ ਤੁਮ ਮਿਹਰਬਾਨ ਦਾਸ ਹਮ ਦੀਨਾ ਸਤਿਗੁਰੂ ਅਮਰਦਾਸ ਜੀ ਤੁਮ ਮਿਹਰ ਗਿਆਨ ਦਾਸ ਹਮ ਦੀਨਾ ਤੇ ਨਾਨਕ ਸਾਹਿਬ ਪਰ ਪੁਰਨੀਣਾ ਹੋ ਭੱਲੇ ਅਮਰ ਦਾਸ ਗੁਣ ਤੇਰੇ ਰਾ ਬਈ ਤੇਰੀ ਤਨ ਤੇਰੇ ਤੇਰੀ ਤੇਰੀ ਤਨ ਸਤਿਗੁਰੂ ਅਮਰਦਾਸ ਸੱਚਾ ਪਾਤਸ਼ਾਹ ਮੇਰੀਆਂ ਭੁੱਲਾਂ ਦੀ ਖਿਮਾ ਕਰਨੀ ਸਤਿ ਸ੍ਰੀ ਅਕਾਲ